ਪਰਮ ਸਤਕਾਰਯੋਗ ਸ੍ਰੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਇਹ ਭਾਈ ਰਸਨਾ ਨੂੰ ਪੁੱਤਰ ਕਰਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਇਹ ਕਰੀਸਾ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਥੋੜਾ ਜਿਹਾ ਹੋਰ ਬੜਾ ਮਾਰੋ ਤੇ ਜਿਨ੍ਹਾਂ ਨੇ ਤੁਹਾਡੀ ਬਾਹ ਫੜੀ ਆ ਕਾਲਯੁਗ ਦੇ ਸਮੇਂ 'ਚ ਜਿਸ ਸਤਿਗੁਰੂ ਜੀ ਛਤਰ ਛਾਇਆ ਹੇਠ ਸੁਖ ਤੇ ਆਨੰਦ ਮਾਣ ਕੇ ਗੁਰਸਖੀ ਜੀਵਨ ਬਤੀਤ ਕਰ ਰਹੇ ਹੋ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਸਵੇਰ ਤੋਂ ਦੀਵਾਨ ਸਜੇ ਨੇ ਆ ਰਹੇ ਆ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਵਿੱਚ ਪਰਿਵਰਤਨ ਆਂਦਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਕੀਤੀ ਵਰੋਸਾਏ ਸਤਿਗੁਰੂ ਹਰੀ ਸਿੰਘ ਗਰੀਵਨਾਜ ਪਾਤਸ਼ਾਹ ਉਹਨਾਂ ਕੀਤੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਭ ਵਿਦੇਸ਼ਾਂ ਵਿੱਚ ਜਾ ਕੇ ਕੀਤੀ ਤੇ ਮੌਜੂਦਾ ਸਤਿਗੁਰੂ ਗਰੀਵਨਾਜ ਇਹ ਵੀ ਬਾਹਰ ਦੇ ਦੇਸ਼ਾਂ ਵਿੱਚ ਹੋਲਿਆਂ ਦੇ ਤਿਉਹਾਰ ਕਰਾ ਕੇ ਆਏ ਨੇ ਤੇ ਹੁਣ ਉਹਨਾਂ ਦੀ ਹਜ਼ੂਰੀ ਵਿੱਚ ਕਿਰਪਾ ਨਾਲ ਹੋ ਰਿਹਾ ਹੈ ਤੋ ਸਾਹਿਬ ਗੁਰਬਾਣੀ ਫਰਮਾਉਂਦੇ ਨੇ ਗਰੀਬਨਾਥ ਪਾਤਸ਼ਾਹ ਹੁਕਮ ਮੰਨੈ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਘਰ ਵਿੱਚ ਏਕਾ ਹੋਵੇ ਇਤਫਾਕ ਹੋਵੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਇੱਕ ਦੂਜੇ ਦੀ ਮੰਨਦੇ ਨੇ ਜਪਜੀ ਸਾਹਿਬ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਗੱਤ ਕਹੀ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਨਿਆ ਗੱਤ ਕਹੀ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਗੱਤ ਸਮਝ ਆਏ ਹੁਕਮ ਮੰਨਣ ਵੇ ਸਾਰੇ ਹੀ ਸੁਖ ਪ੍ਰਾਪਤ ਨੇ ਭਾਈ ਲੈਣਾ ਜਿਹੜੇ ਅੰਗ ਸੰਗ ਹੋਣ ਕਰਕੇ ਸੇਵਾ ਕਰਕੇ ਅੰਗਦ ਹੋਏ ਉਹਨਾਂ ਨੇ ਹੁਕਮ ਮੰਨਿਆ ਸੀ ਤੇ ਸ੍ਰੀ ਚੰਦ ਲਖਮੀ ਦਾਸ ਹੁਕਮ ਨਹੀਂ ਸੀ ਮੰਨਿਆ ਰਾਤ ਨੂੰ ਬਸਤਰ ਧੋਤੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਲੈਣਿਆ ਦਿਨ ਸੀ ਕਾ ਰਾਤ ਸੀ ਬਸਤਰ ਤੇ ਧੋਈ ਜਾਣਾ ਤੇ ਲੈਣਾ ਦਾ ਨਾਜ ਜੇ ਤੂੰ ਰਾਤ ਬਣਾਈ ਹੋਏਗੀ ਤੇ ਰਾਤ ਹੀ ਹੋਏਗੀ ਜੇ ਦਿਨ ਹੋਏਗਾ ਤਾਂ ਦਿਨ ਹੀ ਹੋਏਗਾ ਜੋ ਤੂੰ ਕਰਦਾ ਉਹ ਹੋਏਗਾ ਪਰ ਇਸ ਤਰ੍ਹਾਂ ਦਾ ਸਮਾਂ ਆ ਗਿਆ ਕਿ ਪਤਾ ਨਹੀਂ ਕੀ ਰਜਾ ਸਤਿਗੁਰੂ ਦੀ ਆਸਾ ਦੀ ਵਾਰ ਲੱਗੀ ਹੋਏ ਤੇ ਸਰੀਰ ਇਹਨੇ ਕੋਹਣ ਤੇ ਨਗਰ ਵੀ ਸੰਤ ਨਗਰ ਹੋਏ ਇਹ ਸੱਚੇ ਪਾਤਸ਼ਾਹ ਜੀ ਭਜਨ ਕੀਤਾ ਮੇਰਾ ਕਹਿਣ ਤੋਂ ਭਾਵ ਅਸੀਂ ਮੰਨਣ ਤੋਂ ਬੜੀ ਦੂਰ ਚਲ ਗਏ ਆ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਤਸ਼ਾਹ ਵੇਮੀ ਜੀ ਲਿਖਦੇ ਨੇ ਆਂਦੇ ਨੇ ਮੈਂ ਨਾ ਜੋ ਦੁਨੀਆ ਦਾ ਸੁਖ ਤੇ ਪਦਾਰਥ ਹੈ ਨਾ ਉਹ ਮੇਰੇ ਨਾਮ ਧਾਰੀਆਂ ਕੋਲ ਹੋਵੇ ਉਹ ਜੀ ਕੋਈ ਨਾ ਨਾ ਜਾਣੇ ਮੇਰਾ ਤੇਰੀ ਆਈ ਗੁਰੂਆ ਲੋਕ ਨਾ ਜਾਣੇ ਮੇਰਾ ਤੇਰੀ ਆਈ ਗੁਰੂਆ वॾी आई गुरू लोक त जान वॾी आई ਅਸੀਂ ਗੁਰੂਆਂ ਦੇ ਇਮਤਿਹਾਨ ਸਤਿਗੁਰੂ ਦੇ ਲੈਨੇ ਆ ਤੇ ਆਨੇ ਫੇਰ ਅਸੀਂ ਸਿੱਖ ਬਣਾਂਗੇ ਸਾਡਾ ਫਲਾਣਾ ਕੰਮ ਸਤਿਗੁਰੂ ਕਰੇ ਤੇ ਫੇਰ ਅਸੀਂ ਉਹਨੂੰ ਮੰਨਾਂਗੇ ਮੈਂ ਪਿਛੋਕੜ ਤੋਂ ਪਹਿਲਾਂ ਮੌਜੂਦਾ ਸਾਹਿਬ ਜਗਤੇ ਵਾਲੀ ਸਤਿਗੁਰੂ ਦੇ ਕੁਝ ਚੋਜ ਕਹਾ ਜਿਹੜੇ ਥੋੜੇ ਦਿਨ ਹੋਏ ਅੱਖਾਂ ਨਾਲ ਦੇਖੇ ਨੇ ਸਭ ਆਖ ਲੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਥੋੜੇ ਦਿਨ ਹੋਏ ਪੱਦੀ ਪਿੰਡ ਬੜਾ ਮਸ਼ਹੂਰ ਹੈ ਸੰਤ ਪ੍ਰੀਤਮ ਸਿੰਘ ਜੀ ਵਾਰੇ ਵਾਲੇ ਸਤਿਗੁਰਾਂ ਦੇ ਲਾਂਗਰੀ ਸੰਤ ਰਤਨ ਸਿੰਘ ਜੀ ਇਸ ਤਰ੍ਹਾਂ ਦੇ ਪੁੱਤ ਦੇ ਹੀਰੇ ਇਸ ਪਿੰਡ ਦੇ ਹੋਏ ਨੇ ਸੰਤਾ ਪ੍ਰੀਤਮ ਸਿੰਘ ਹੋਣਾ ਦੇ ਚਾਚਾ ਜੀ ਦਾ ਭੋਗ ਸੀ ਸੰਤ ਕਰਮ ਸਿੰਘ ਹੋਣਾ ਦਾ ਸਤਿਗੁਰੂ ਜੀ ਗਏ ਤੇ ਮੈਂ ਦੀਵਾਨ ਲਾਇਆ ਹੋਇਆ ਸੀ ਜਨਾਲੀ ਪਿੰਡ ਤੋਂ ਸੰਤ ਗਿਆਨ ਸਿੰਘ ਜੀ ਨੇ ਜਨਾਲੀ ਉਹ ਨਗਰ ਹੈ ਜਿੱਥੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ ਖੂਹ ਲਾਇਆ ਸਾਰਾ ਪਿੰਡ ਵੱਖ-ਵੱਖ ਵਿਚਾਰਾਂ ਦਾ ਲੇਕਿਨ ਅਰਦਾਸ ਪਰ ਪਾਸੇ ਦੀ ਹੁੰਦੀ ਹੈ ਲੱਗਿਆ ਅਕਬਾਲ ਸਿੰਘ ਮੈਂ ਰਾਤ ਪੜਦਾ ਸੀ ਰੋਜ਼ ਪੜਦਾ ਗ੍ਰੰਥਾਂ ਨੂੰ ਇਤਿਹਾਸ ਨੂੰ ਤੇ ਮੈਂ ਆਖਿਆ ਸਾਡੇ ਪਿਤਾ ਜੀ ਵੀ ਮੰਨਦੇ ਰਹੇ ਸਤਿਗੁਰਾਂ ਨੂੰ ਤੇ ਅਸੀਂ ਵੀ ਮੰਨਦੇ ਆ ਅਸੀਂ ਜਦੋਂ ਭੈਣੀ ਸਾਹਿਬ ਜਾਂਦੇ ਸਾਨੂੰ ਕਦੀ ਸਤਿਗੁਰਾਂ ਬੁਲਾਇਆ ਹੀ ਨਹੀਂ ਤੇ ਆਂਦੇ ਆ ਸਾਡੇ ਪਿਤਾ ਜੀ ਆਂਦੇ ਵੱਡੇ ਸੱਚੇ ਪਾਤਸ਼ਾਹ ਜਿਹੜੇ ਨੇ ਨਾ ਜਿਹੜਾ ਸਿੱਖ ਮੱਥਾ ਟੇਕਦਾ ਸੀ ਉਹਦੇ ਨਾਲ ਵੇਖ ਕੇ ਮੁਸਕਰਾ ਕੇ ਹੱਸਦੇ ਸਨ ਤੇ ਥਕੇਵੇਂ ਲਾ ਦਿੰਦੇ ਸੀ ਤੇ ਇਹ ਸੱਚੇ ਪਾਤਸ਼ਾਹ ਕਿਸੇ ਕਿਸੇ ਨਾਲ ਹੀ ਹੱਸਦੇ ਸਾਰਿਆਂ ਨਾਲ ਹੀ ਹੱਸਦੇ ਹੱਸਦੇ ਜ਼ਰੂਰ ਨੇ ਇਹ ਸੰਕਲਪ ਹੋਇਆ ਵੀ ਅਸੀਂ ਕਾਹਦੇ ਸਿੱਖਾਂ ਤੇ ਸਾਡਾ ਸਤਿਗੁਰੂ ਕਾਹਦਾ ਜੇ ਸਾਨੂੰ ਬੁਲਾਉਂਦੇ ਹੀ ਨਹੀਂ ਕਿ ਤੁਸੀਂ ਕਿਹੜਾ ਨਿਰਭਾਰੀ ਕੱਟ ਸੀ ਤੇ ਗਰੀਬ ਨਾ ਜਾਂਦੇ ਹੋ ਨਿਰਮਲ ਸਿਆ ਕਦੀ ਕੇਸਾਂ 'ਚ ਪਾਣੀ ਨਹੀਂ ਪਾਇਆ ਤੂੰ ਤੇ ਦਾੜਾ ਵੀ ਪਤਾ ਉਹ ਫਿਰ ਮੱਥਾ ਟੇਕ ਰਿਆ ਸੀ ਤੇ ਗਾੜੀ ਚੌਂਕੜੀ ਮਾਰ ਕੇ ਬਹਿ ਗਿਆ ਆਂਦਾ ਗਰੀਬਨਾਜ ਹੁਣ ਪਾਇਆ ਕਰੂ ਇੱਕ ਵਾਰੀ ਤੁਹਾਡੇ ਕੋਲੋਂ ਖਵਾਉਣਾ ਸੀ ਗਰੀਬਨਾਜ ਤੇ ਹੁਣ ਤੁਸੀਂ ਕਿਰਪਾ ਕਰ ਦਿੱਤੀ ਹੁਣ ਮੈਂ ਸਭ ਕੁਝ ਹੀ ਕਰਿਆ ਕਰਾਂਗਾ ਬਸ ਇਹ ਸੀ ਵੀ ਮੈਨੂੰ ਇਹ ਸੀ ਸਾਨੂੰ ਕਦੀ ਖਵਾਇਆ ਨਹੀਂ ਇਹ ਨਾਮ ਨਾ ਜਾਣਾ ਮੇਰਾ ਤੇਰੀ ਵੱਡੀ ਆਈ ਗੁਰੂਆ ਲਈ ਆਈ ਗੁਰੂਆ ਉਹ ਤੇਰੀ ਆਈ ਗੁਰੂਆ ਤੇਰੀ ਆਈ ਗੁਰੂਆ ਉਹ ਸ਼ੁਰੂਆਤ ਕਰਨ ਲੱਗਾ ਅੱਜ ਦਾ ਇਤਿਹਾਸ ਹੋਲੀ ਦੇ ਤਿਉਹਾਰ ਨੂੰ ਹੋਲੇ ਦਾ ਰੂਪ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਰੀਬ ਨਾਜ ਨੇ ਇਸ ਹੋਲੀ ਨੂੰ ਆ ਧਰਮ ਦੇ ਉੱਤੇ ਧਰਮ ਦੀ ਜਿੱਤ ਹੋਈ ਪ੍ਰਲਾਦ ਦੀ ਜਿੱਤ ਹੋਈ ਤੇ ਉਸ ਜਿੱਤ ਦੀ ਖੁਸ਼ੀ ਵਿੱਚ ਸਾਰੇ ਹਿੰਦੁਸਤਾਨ ਵਿੱਚ ਲੋਕਾਂ ਨੇ ਇਸ ਨੂੰ ਮਨਾਇਆ ਪ੍ਰੰਤ ਇਸੇ ਵਰਜਾਦਾ ਅਨੁਸਾਰ ਜਿਸ ਸਥਾਨ ਤੇ ਤੁਸੀਂ ਅੱਜ ਸਾਰੇ ਇਕੱਤਰ ਹੋਏ ਹੋ ਸਭ ਆਖ ਲੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਜਿਹਨੂੰ ਕਰਨੀ ਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਂਦੇ ਨੇ ਉਹ ਦੀ ਲਾਪ ਹੋਊਗਾ ਰਾਜ ਤੇ ਤੇ ਮੈਂ ਮਪਥਾ ਗੋਬਿੰਦ ਸਿੰਘ ਪਾਤਸ਼ਾਹ ਜੀ ਆਂਦੇ ਨੇ ਮੈਂ ਇੱਕ ਵਾਰੀ ਫੇਰ ਖਾਲਸਾ ਕਰਾਂਗਾ ਗੁਰੂ ਦੇ ਸਿੱਖ ਦਾ ਕੀ ਨਾਤਾ ਉਹ ਜਿਵੇਂ ਮਾਵਾ ਨੂੰ ਪੁੱਤਰ ਪਿਆਰੇ ਤੇ ਸਿੱਖ ਨੇ ਪਿਆਰੇ ਗੁਰੂ ਨੂੰ ਉਹ ਮਾਵਾ ਨੂੰ ਪੁੱਤਰ ਪਿਆਰੇ ਸਿੱਖ ਨੇ ਪਿਆਰੇ ਗੁਰੂ ਦੇਖਣਾ ਪਿਆਰਾ ਗੁਰੂ ਨੂੰ ਦੇਖਣਾ ਪਿਆਰਾ ਗੁਰੂ ਨੂੰ ਦੇਖਣਾ ਪਿਆਰਾ ਗੁਰੂ ਨੂੰ ਜੀ ਦੇਖਣਾ ਪਿਆਰਾ ਉਹ ਦੇਖਣਾ ਪਿਆਰਾ ਗੁਰੂ ਨੂੰ ਕਿਤਾਬ ਆਖ ਲੋ ਤਨ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ